ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਹੁਣ ਤਾਂ ਨਾ ਕਿਸੇ ਖੁਸ਼ੀ ਦਾ ਅਹਿਸਾਸ ਹੈ ਹੁਣ ਤਾਂ ਨਾ ਕਿਸੇ ਖੁਸ਼ੀ ਦਾ ਅਹਿਸਾਸ ਹੈ ਨਾ ਗਮ ਸੰਗ ਦੋਸਤੀ ਹੈ ਤੇ ਨਾ ਗਮਾ ਸੰਗ ਦੋਸਤੀ ਹੈ ਨਾ ਹੀ ਮੈਂ ਹਾਂ ਨਾ ਹੀ ਮੈਂ ਹਾਂ ਤੇ ਨਾ ਹੀ ਕਿਧਰੇ ਮੇਰਾ ਵਜੂਦ ਹੈ ਹੁਣ ਨਾ ਹੀ ਮੈਂ ਹਾਂ ਤੇ ਨਾ ਹੀ ਮੇਰਾ ਕਿਧਰੇ ਵਜੂਦ ਹੈ ਹੈ ਤਾਂ ਹੈ ਤਾਂ ਹੁਣ ਸਿਰਫ਼ ਤੂੰ ਹੀ ਹੈ ਹੈ ਤਾਂ ਹੁਣ ਸਿਰਫ਼ ਤੂੰ ਹੀ ਹੈ ਹਰ ਥਾਂ ਹਰ ਮੌਕੇ ਹਰ ਥਾਂ ਹਰ ਮੌਕੇ ਬਸ ਤੂੰ ਹੀ ਤੂੰ ਹੈ ਬਸ ਤੂੰ ਹੀ ਤੂੰ ਹੈ ਮੈਨੂੰ ਤਾਂ ਹੁਣ ਚੰਗਾ ਲੱਗਦਾ ਹੈ ਮੈਨੂੰ ਤਾਂ ਹੁਣ ਚੰਗਾ ਲੱਗਦਾ ਹੈ ਸਿਰਫ ਗੁੰਮਨਾਮ ਰਹਿਣਾ ਸਿਰਫ ਗੁੰਮਨਾਮ ਰਹਿਣਾ ਤੇਰੀਆਂ ਯਾਦਾਂ ਸੰਗ ਜੁੜਨਾ ਤੇਰੀਆਂ ਯਾਦਾਂ ਸੰਗ ਜੁੜਨਾ ਤੇਰੇ ਸਿਮਰਨ 'ਚ ਰਹਿਣਾ ਤੇਰੀਆਂ ਯਾਦਾਂ ਸੰਗ ਜੁੜਨਾ ਤੇਰੇ ਸਿਮਰਨ 'ਚ ਰਹਿਣਾ ਲਿਖਣਾ ਤਾਂ ਸਿਰਫ ਤੇਰੇ ਬਾਰੇ ਲਿਖਣਾ ਤਾਂ ਸਿਰਫ ਤੇਰੀ ਉਸਤਤ ਗਾਉਣਾ ਤਾਂ ਸਿਰਫ ਤੇਰੇ ਗੀਤ ਲਿਖਣਾ ਤਾਂ ਸਿਰਫ ਤੇਰੀ ਉਸਤਤ ਗਾਉਣਾ ਤਾਂ ਸਿਰਫ ਤੇਰੇ ਗੀਤ ਮੈਨੂੰ ਤਾਂ ਚੰਗਾ ਲੱਗਦਾ ਸਿਰਫ ਆਪੇ ਨੂੰ ਗਾਉਣਾ ਮੈਨੂੰ ਤਾਂ ਹੁਣ ਚੰਗਾ ਲੱਗਦਾ ਸਿਰਫ ਆਪੇ ਨੂੰ ਗਾਉਣਾ ਤੇ ਤੈਨੂੰ ਪਾਉਣਾ ਤੇ ਤੈਨੂੰ ਪਾਉਣਾ ਮੈਨੂੰ ਤਾਂ ਚੰਗਾ ਲੱਗਦਾ ਆਪੇ ਨੂੰ ਗਾਉਣਾ ਤੇ ਤੈਨੂੰ ਪਾਉਣਾ